ਪੌੜੀ ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦੇਂਦੇ ਤੋਟ ਨਾ ਆਵਈ ਅਗਣਤ ਭਰੇ ਭੰਡਾਰ ਹੁਣ ਇਹ ਤਾਂ ਕਹਿੰਦੇ ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਉਸ ਵੇਲੇ ਦੀ ਜਿਹੜੀ ਹਿੰਦੁਸਤਾਨ ਦੀ ਜਿਹੜੀ ਵਿਚਾਰਧਾਰਾ ਉਹ ਕੁਝ ਹੋਰ ਕਹਿੰਦੀ ਹੈ ਉਹ ਕਹਿੰਦੇ ਤਿੰਨ ਨੇ ਇਸੇ ਇੱਕ ਪੈਦਾ ਕਰਨ ਵਾਲਾ ਇੱਕ ਪਦਾਰਥ ਦੇਣ ਵਾਲਾ ਵਿਸ਼ਨੂੰ ਇੱਕ ਸੁਧਾਰ ਕਰਨ ਵਾਲਾ ਸ਼ਿਵ ਜੀ ਉਹਨਾਂ ਤਿੰਨ ਬਣਾਤੇ ਗੁਰਬਾਣੀ ਤੇ ਤਿੰਨਾਂ ਨੂੰ ਰੱਦ ਕਰਕੇ ਕਹਿੰਦੀ ਕੋਈ ਨਹੀਂ ਕੋਈ ਸੁਧਾਰ ਕਰਦਾ ਸਭ ਕੋ ਦੇਵਨ ਹਾਰ ਇੱਕ ਸਭ ਕੋ ਦਾ ਮੁਸਲਮਾਨਾਂ ਨੂੰ ਵੀ ਹੋ ਹੁੰਦਾ ਇਹ ਨਹੀਂ ਵੀ ਉਹ ਸ਼ਿਵ ਜੀ ਸੰਹਾਰ ਕਿਹਦਾ ਕਰਦਾ ਦੇਖਿਆ ਕਿ ਕਰਦਾ ਆਦਮੀ ਤੇ ਦਿਨ ਵਿੱਚ ਸੰਹਾਰ ਕਰਦਾ ਜਿਹੜਾ ਉਦਾਂ ਦਾ ਤੁਸੀਂ ਕਹਿੰਦੇ ਕਿਸੇ ਨੂੰ ਮਾਰਨਾ ਪਾਪ ਹੈ ਸ਼ਿਵ ਜੀ ਨੂੰ ਕਹਿੰਦੇ ਪਾਪ ਹੈ ਨਹੀਂ ਇਹ ਸ਼ਿਵ ਜੀ ਨੂੰ ਕਹਿੰਦੇ ਪਾਪ ਨਹੀਂ ਹੈ ਚਲੋ ਮੰਨ ਲਿਆ ਪਾਪ ਨਹੀਂ ਹੈ ਹੋਰ ਕਿਸੇ ਨੂੰ ਪਾਪ ਹੈ ਸ਼ਿਵ ਨੂੰ ਨਹੀਂ ਇਹਨਾਂ ਨੇ ਲਿਖਦਾ ਸਮਰੱਥ ਕੋ ਨਹੀਂ ਦੋਸਤ ਗੁਸਾਈ ਸਮਰੱਥ ਕੋ ਦੋਸਤ ਆਹੀ ਹੈ ਸਮਰੱਥ ਕੋ ਨਹੀਂ ਦੋਸਤ ਗੁਸਾਈ ਚਲੋ ਠੀਕ ਹੈ ਵਜਾ ਭਾਈ ਦਾ ਦਿਖਾਇਆ ਸ਼ਿਵ ਜੀ ਨੂੰ ਮੂਰੇ ਮੂਰੇ ਉਦੋਂ ਸਮਰੱਥਾ ਕਿੱਥੇ ਗਈ ਸੀ ਜੇ ਖੜਕ ਦੇ ਨਾ ਜੰਗ ਦਿਖਾਇਆ ਸ਼ਿਵ ਜੀ ਭੱਜਿਆ ਮੂਰੇ ਇਹ ਚੰਡੀ ਦਾ ਢਾਹਿਆ ਹੋਇਆ ਦਿਖਾਇਆ ਸ਼ਿਵ ਜੀ ਥੱਲੇ ਪੈਰਾਂ 'ਚ ਉਦੋਂ ਸਮਰੱਥਾ ਕਿੱਥੇ ਗਈ ਸੀ ਇਹ ਸਭ ਕੁਝ ਝੂਠ ਦੇ ਖੜਾ ਉੱਥੇ ਕਿੱਥੇ ਗਈ ਸੀ ਸਮਰੱਥਾ ਫਿਰ ਕਿਤੇ ਗਈ ਸੀ ਆਓ ਬਹੁਤ ਝੂਠ ਹੈ ਉਹ ਵੀ ਬੜੀ ਜਾਂਦੇ ਨੇ ਉਹ ਵੀ ਬੜੀ ਜਾਂਦੇ ਸਾਡ ਇਹ ਜੇ ਸਾਡੇ ਸਿੱਖ ਨੇ ਅਸਲ ਤੇ ਹਿੰਦੂ ਨੇ ਸਿਰ ਸੋ ਕਾਨੂੰਨ ਹੈ ਸਭ ਕੋ ਹਜਮ ਹੈ ਇਹਨਾਂ ਨੂੰ ਸੱਚਾ ਕੋਈ ਚੀਜ਼ ਹੈ ਇੱਕ ਜੀ ਨਹੀਂ ਖਾਂਦੇ ਕਈ ਚੀਜ਼ਾਂ ਖਾਂਦੇ ਨੇ ਦੋ ਤਾਂ ਸਬਜ਼ੀਆਂ ਚਾਹੀਦੇ ਨੇ ਦਾਲ ਵੀ ਚਾਹੀਦੇ ਨਾਲ ਨੂੰ ਹੋਰ ਵੀ ਸਰੂਣਾ ਇਹਦਾ ਤਾਂ ਖਿਚੜੀ ਚਾਹੀਦੀ ਹੈ ਖੂਬ ਖਾਣਾ ਖਿਚੜੀ ਖਿਚੜੀ ਚ ਚੀਜ਼ ਨਹੀਂ ਹੁੰਦੀ ਕਈ ਹੁੰਦੀਆਂ ਨੇ ਰੋਟੀ ਜੇ ਕੋਈ ਹੁੰਦੀ ਹੈ ਆਟਾ ਹੀ ਉਹ ਵੀ ਰੋਟੀ ਨੂੰ ਵੀ ਹੈ ਨਹੀਂ ਫੇਰ ਆ ਰੋਟੀ ਕਾਰਨੇ ਗਲਾ ਆ ਰੋਟੀ ਮਿਲਦੀ ਉਹਨੂੰ ਪਹਿਲਾਂ ਇਹਦਾ ਮਨ ਕਬੂਲ ਕਰੇ ਉਹ ਜਾਪਾ ਫਿਰ ਜੇ ਮਰੇਗਾ ਫਿਰ ਰੋਟੀ ਦਾ ਕੀ ਕਰਾਉਣਾ ਇਹਦਾ ਸਰੀਰ ਦੇ ਮਨ ਨੂੰ ਮਰਨਾ ਸਮਝਦੇ ਨੇ ਕਿਉਂਕਿ ਇਹ ਤਾਂ ਕਹਿੰਦਾ ਹੈਰਾ ਰੋਟੀ ਕਾਰਨੇ ਗਲਾ ਘਟਾਵੇ ਕੌਣ ਗੁਰਮਤ ਦਾ ਗਿਆਨ ਉਹਨੂੰ ਮਿਲੂ ਜਿਹੜਾ ਪਹਿਲਾਂ ਮਨ ਕਬੂਲ ਕਰੂਗਾ ਨਹੀਂ ਮਿਲ ਸਕਦਾ ਰੋਟੀ ਹੈ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਫਰੀ ਦੇ ਕਹਿੰਦਾ ਕਬੀਰ ਕਹਿੰਦਾ ਖੂਬ ਖਾਣਾ ਖਿਚੜੀ ਜਾਵੇਂ ਅੰਮ੍ਰਿਤ ਲਾਉਣ ਕਿੱਦਾਂ ਲਾਉਣ ਸਰੂਣੀਆਂ ਗੱਲਾਂ ਨੇ ਚੋਪੜੀਆਂ ਹੋਈਆਂ ਖਾਂਦੇ ਨੇ ਜਿਹੜੀਆਂ ਜਿਹਦੇ ਵਿੱਚ ਲਾਲਚ ਦਿੱਤਾ ਹੋਇਆ ਇਹਨਾਂ ਨੇ ਜਿਹਦੇ ਕਿ ਸਾਖੀਆਂ ਨੇ ਚੋਪੜੀਆਂ ਹੋਈਆਂ ਨੇ ਇਹ ਚੋਪੜ ਦੇ ਦਿੱਤੀਆਂ ਨੇ ਦੂਜਿਆਂ ਨੇ ਹਿੰਦੂਆਂ ਨੇ ਚੋਪੜ ਚੋਪੜ ਕੇ ਦੇਤੀਆਂ ਖਾਈ ਜਾਓ ਸਾਖੀਆਂ ਚੰਗੀਆਂ ਲੱਗਦੀਆਂ ਨੇ ਇਹਨਾਂ ਨੂੰ ਆਂਦੇ ਮਤਲਬ ਦੀਆਂ ਨੇ ਚੋਪੜੀ ਰੁੱਖੀ ਵੀ ਖਾਦੀ ਜਾਂਦੀ ਹੈ ਚੋਪੜੀ ਕੇ ਉਹਦਾ ਨਾਲ ਹੋਏਗਾ ਨਾ ਜਿਨ੍ਹਾਂ ਘਰ ਦੀ ਚੋਪੜੀ ਘੜੇ ਸਹਿਣ ਦੇ ਉਹ ਜਿਹੜੀਆਂ ਗੱਲਾਂ ਇਹ ਸੁਣਦੇ ਨੇ ਜਾ ਕੇ ਸਾਖੀਆਂ ਚੋਪੜੀਆਂ ਹੋਈਆਂ ਨੇ ਤਾਂ ਸਵਾਦ ਲੱਗਦੀਆਂ ਨੇ ਇਹਨਾਂ ਨੂੰ ਉਹਨੂੰ ਕਿਹਾ ਚੋਪੜੀ ਹੋਈ ਦੇਂਦੇ ਤੋੜਨਾ ਆਵੇ ਹੀ ਅਗੰਤ ਪਰੇ ਭੰਡਾਰ ਉਹ ਦੇਈ ਜਾਂਦਾ ਸਾਰਿਆਂ ਨੂੰ ਕਿਸੇ ਜੀ ਦਾ ਟੋਟਾ ਨਹੀਂ ਹੁੰਦਾ ਘਾਟਾ ਨਹੀਂ ਪੈਂਦਾ ਇਹ ਨਹੀਂ ਹੈਗਾ ਵੀ ਹੁਣ ਭਾਈ ਤੂੰ ਕੱਲ ਨੂੰ ਆਈ ਅਜਾਜ ਮੁਖਿਆ ਆਇਆ ਐਨਾ ਨਹੀਂ ਹੈਗਾ ਉਹਦਾ ਸਟਾਕ ਤੋੜ ਨਹੀਂ ਆਉਂਦੀ ਬਿਆਨ ਭੰਡਾਰ ਭਰੇ ਪਏ ਕਿਸੇ ਜੀ ਦੀ ਵੀ ਲੋੜ ਨਹੀਂ ਹੁੰਦੀ ਨਾਮ ਵਾਲਿਆਂ ਨੂੰ ਨਾਲ ਦੇ ਨਹੀਂ ਆਉਂਦੀ ਪਦਾਰਥਾਂ ਦੇ ਸੰਸਾਰ ਨਾ ਸੰਸਾਰੀ ਪਦਾਰਥਾਂ ਦੀ ਟੋਟ ਹੈ ਨਾ ਨਾਮ ਦੀ ਟੋਟ ਜਿਹੜੀ ਜੋ ਕੋਈ ਮੰਗਦਾ ਇੱਛਾ ਰੱਖਦਾ ਉਹ ਵੀ ਪੂਰੀ ਜਾਂਦੀ ਦਇਆ ਹਾਰ ਸਦ ਜੀਵਨ ਹਾਰਾ ਇੱਕ ਗੱਲ ਹੈ ਜਿਹੜਾ ਦੇਣ ਆਰਾ ਕਦੇ ਨਹੀਂ ਮਰਦਾ ਜੋ ਵੀ ਮਰ ਗਿਆ ਫਿਰ ਉਹ ਇੱਕੋ ਫਿਰ ਕਿਵੇਂ ਮਰਿਆ ਫਿਰ ਡੋਲ ਕੌਣ ਹੋਇਆ ਉਹ ਕੋਈ ਹੈ ਦੇਣ ਹਾਰ ਸਦ ਜੀਵਨ ਹਾਰ ਸਦ ਜੀਵਨ ਵਾਲਾ ਵਿਸ਼ਨੂੰ ਹੈ ਨਹੀਂ ਉਹਦੀ ਉਮਰ ਲਿਖੀ ਹੋਈ ਹੈ ਨਾ ਵਿਸ਼ਨੂੰ ਦੀ ਬ੍ਰਹਮਾ ਦੀ ਉਮਰ ਲਿਖੀ ਹੋਈ ਹੈ ਸ਼ਿਵ ਜੀ ਦੀ ਉਮਰ ਲਿਖੀ ਹੋਈ ਹੈ ਇੱਕ ਦਿਨ ਉਹਦਾ ਕਿੱਡਾ ਹੁੰਦਾ ਕਿੰਨੇ ਸੌ ਸਾਲ ਦਾ ਹੁੰਦਾ ਕਿੰਨੇ ਹਜ਼ਾਰ ਸਾਲ ਸਭ ਕੁਝ ਲਿਖਿਆ ਹੋਇਆ ਸਾਧ ਜੀਵਨ ਹਾਰਾ ਨਹੀਂ ਹੈ ਸਾਜੀ ਬਣਾ ਹਾਰਾ ਨਹੀਂ ਹੁੰਦਾ ਕਿਉਂਕਿ ਸ੍ਰਿਸ਼ਟੀ ਹੈ ਜਦ ਪੈਦਾ ਹੁੰਦੀ ਹੈ ਜਦੋਂ ਵੀ ਸ਼ੁਰੂ ਪੈਦਾ ਹੁੰਦਾ ਬ੍ਰਹਮਾ ਸ਼ਿਵ ਜੀ ਪੈਦਾ ਹੁੰਦਾ ਸ਼ਿਵ ਪ੍ਰਾਣ ਕਹਿੰਦਾ ਸ਼ਿਵ ਪਹਿਲਾਂ ਹੈਗਾ ਵਿਸ਼ਨੂੰ ਬਾਅਦ ਪੈਦਾ ਹੋਇਆ ਵਿਸ਼ਨੂੰ ਪ੍ਰਾਣ ਕਹਿੰਦਾ ਵਿਸ਼ਨੂੰ ਪਹਿਲਾਂ ਹੈਗਾ ਸ਼ਿਵ ਜੀ ਬਾਅਦ ਪੈਦਾ ਹੋਇਆ ਬ੍ਰਹਮਾ ਦੁਆਰੀ ਗੱਲ ਨਹੀਂ ਮੰਨਦਾ ਬ੍ਰਹਮਾ ਤਾਂ ਆਲਾ ਮੰਨਦਾ ਇਸ ਕਰਕੇ ਕਬੀਰ ਕਹਿੰਦਾ ਜੇ ਤੁਸੀਂ ਮੰਨਦੇ ਹੋਵੇ ਆਪਣੇ ਗ੍ਰੰਥਾਂ ਨੂੰ ਸਿਮਰਤ ਸ਼ਾਸਤਰਾਂ ਨੂੰ ਬ੍ਰਹਮ ਡਾਲੇ ਨਾ ਵਿਸ਼ਨ ਡਾਲੇ ਬ੍ਰਹਮ ਪਾਤੀ ਪੂਰ ਸ਼ੰਕਰ ਪੂਰ ਸ਼ੰਕਰ ਦੇ ਇਸ ਇਸ ਤਰੀਕੇ ਨਾਲ ਉਹਨਾਂ ਦਾ ਜੀ ਸੀ ਵਿਸ਼ਨੂੰ ਤੁਸੀਂ ਵਿਸ਼ਨੂੰ ਨੂੰ ਡਾਣੇ ਮੰਨਦੇ ਡਾਲੇ ਬ੍ਰਹਮ ਨੂੰ ਪਤਾ ਪਤਾ ਮੰਨਦੇ ਹੋ ਫੁੱਲ ਬਾਅਦ ਪੈਦਾ ਹੁੰਦਾ ਦੇਖੋ ਪਹਿਲਾਂ ਡਾਣੀ ਹੈ ਫਿਰ ਪੱਤਾ ਹੈ ਫਿਰ ਫੁੱਲ ਪੈਦਾ ਹੁੰਦਾ ਪੱਤੇ ਤੋਂ ਪਹਿਲਾਂ ਫੁੱਲ ਨਹੀਂ ਹੁੰਦਾ ਫੁੱਲ ਸ਼ੰਕਰ ਦਿਓ ਸੰਤਰ ਬਾਅਦ ਚ ਕਿਉਂ ਮਾਰਨ ਦੀ ਲੋੜ ਤਾਂ ਬਾਅਦ ਚ ਪੈਣੀ ਹੈ ਨਾ ਪਹਿਲਾਂ ਪੈਦਾ ਕਰਨ ਦੀ ਪੈਣੀ ਹੈ ਪੈਦਾ ਕਰਨਾ ਫਿਰ ਪਾਲਣਾ ਕਰਨਾ ਫਿਰ ਸੰਭਾਲ ਕਰਨਾ ਤੀਨ ਦੇਵ ਪ੍ਰਤੱਖ ਤੋੜੇ ਕਰੇ ਜਿਸ ਕਿਸੇ ਉਸਨੇ ਦੇਵ ਦਾ ਪਹਿਲਾਂ ਹੀ ਮਾਰ ਲੈ ਹੁਣ ਸਵਾਲ ਪੈਦਾ ਹੋਣਾ ਟਾਣੀ ਦਾ ਜਿਹੜਾ ਹੈਗਾ ਆਧਾਰ ਮੂਲ ਕੀ ਹੈ ਟਾਣੀ ਹਵਾ ਦਾ ਹੋ ਨਹੀਂ ਸਕਦੀ ਵਿਜਨਡਾਰੀ ਹੈ ਹੋ ਹੋਇਆ ਉਹ ਆਪਣੀ ਗੱਲ ਕਹੇ ਨਾਲੇ ਇਹਨਾਂ ਨੂੰ ਖੋਜ ਕਰ ਗਿਆ ਪਤਾ ਤਰੋ ਦਰਖਤ ਬਿਨਾਂ ਦਾ ਫੇਵਰੀ ਟਾਣੀ ਪੈਦਾ ਹੋਣੀ ਦਰਖਤ ਕਿਹੜਾ ਅਗਰ ਮੂਲ ਤਾਂ ਫੇਰ ਵੀ ਕੋਈ ਹੋਰ ਹੈ ਮੂਲ ਤੇ ਟਾਣੀ ਪੈਦਾ ਹੋਊ ਟਾਣੀ ਹਵਾ 'ਚ ਪੈਦਾ ਹੋਊਗੀ ਇਹ ਗੱਲ ਕਹਿ ਕੇ ਆਪਣੀ ਗੱਲ ਕਹਿ ਗਿਆ ਉਹ ਕਿਸੇ ਨੂੰ ਸਮਝ ਆਈ ਕਿਸੇ ਨੂੰ ਨਾ ਆਈ ਇਹ ਤਾਂ ਇਹਨਾਂ ਵਿਚਾਰੂ ਉਹ ਸਮਝੂ ਗੱਲ ਕੀ ਹੈ ਉਹ ਕਹਿ ਗਿਆ ਇਹਨਾਂ ਨੂੰ ਆਪਣੀ ਉਹਨਾਂ ਨੂੰ ਤਾਂ ਉਸ ਵੇਲੇ ਸਮਝਾ ਵੀ ਦਿੱਤੀ ਸੀ ਵੀ ਆਹ ਕਹਿਣਾ ਮੈਂ ਤਾਂ ਹੀ ਚੁੱਪ ਕੀਤੇ ਸੀ ਦੇਨ ਹਾਰ ਸਦ ਜੀਵਨ ਹਾਰਾ ਮਨ ਮੂਰਖ ਕਿਉਂ ਤਾਹੇ ਵਿਸਾਰਾ ਹਰ ਪੰਕਤੀ ਦੇ ਵਿੱਚ ਨਵੀਂ ਗੱਲ ਹੈ ਦਿਨ ਹਰ ਸਭ ਜੀਵਨ ਆ ਵੀ ਨਵੀਂ ਗੱਲ ਹੈ ਹਰ ਪੰਕਤੀ ਕੋਈ ਨਾ ਕੋਈ ਨਵੀਂ ਗੱਲ ਦਾ ਇਸ਼ਾਰਾ ਕਰ ਰਹੀ ਹੈ ਹਰ ਪੰਕਤੀ ਕੋਈ ਪੰਕਤੀ ਫਲਤੂ ਨਹੀਂ ਇੱਕ ਇੱਕ ਪੰਕਤੀ ਦੇ ਵਿੱਚ ਕੁਝ ਨਾ ਕੁਝ ਪਿਆ ਉਹ ਵਿਚਾਰਧਾਰਾ ਕਿੱਥੋਂ ਜਾ ਕੇ ਕੱਟੀ ਹੈ ਸਿਮਰਤ ਸ਼ਾਸਤਰ ਕਿਵੇਂ ਕੱਟੇ ਨੇ ਕਿੰਨੀ ਬਰੀਕੀ ਨਾਲ ਕੱਟੇ ਨੇ ਕਿ ਉਹਨਾਂ ਨੇ ਸਾਰੇ ਸਟੱਡੀ ਕੀਤੇ ਹੋਏ ਨੇ ਅਸੀਂ ਤਾਂ ਬੜੀ ਜਾਣਿਆ ਯਾਦ ਕਰ ਲੈਂਦੇ ਰੱਟਾ ਲਾ ਕੇ ਦੇਨ ਹਾਰ ਸਤ ਜੀਵਨ ਹਾਰਾ ਮਨ ਮੂਰਖ ਮੈਂ ਕਾਹੇ ਵਿਸਾਰਾ ਮੈਂ ਕਾਹੇ ਬਸਾਰ ਉਹਨੂੰ ਵਿਸਾਰਦਾ ਸ਼ਿਵਜੀ ਫੜ ਲਿਆ ਵਿਸ਼ਨੂੰ ਫੜ ਲਿਆ ਬ੍ਰਹਮਾ ਫੜ ਲਿਆ ਤੂੰ ਨਾ ਮੂਰਖ ਨਹੀਂ ਤਾ ਦੇਖੋ ਆਪਣੇ ਆਪ ਨੂੰ ਕਹਿ ਕੇ ਮੂਰਖ ਮੂਰਖ ਉਹਨਾਂ ਨੂੰ ਕਿਹਾ ਮਨ ਮੂਰਖ ਆਪਣੇ ਆਪ ਨੂੰ ਕਹਿ ਮਨ ਮੂਰਖ ਦਾ ਮਨ ਤਾਂ ਸਾੜਿਆ ਜਾਂ ਕੌਮਨ ਲਫ਼ਜ਼ ਵਰਤਿਆ ਮਨ ਜਿਹੜੇ ਮਨ ਨੇ ਵਸਾਰਿਆ ਹੋਇਆ ਮੂਰਖ ਮਨ ਮੂਰਖ ਤਾਂ ਕਹੇ ਵਸਾਰਾ ਇਹਦਾ ਮਤਲਬ ਹੈ ਉਹ ਸਾਰੀ ਫਿਲਾਸਫੀ ਮੰਨਣ ਵਾਲੇ ਨੂੰ ਮੂਰਖ ਕਹਿਤਾ ਜਿਹਨੇ ਮਸਾਰਿਆ ਮੂਰਖ ਫਿਰ ਇਹ ਜਵਾਬ ਲਵੇ ਜਵਾਬ ਪੁੱਛਿਆ ਉਸ ਵੇਲੇ ਅੱਜ ਸਿੱਖਾ ਨੇ ਉਹ ਮਸਾਰਿਆ ਹੋਇਆ ਜਿਹੜਾ ਸਭ ਸਾਰੇ ਨੂੰ ਦੇਣਾ ਅੱਜ ਵੀ ਉਹੀ ਗੱਲ ਹੈ ਇਹ ਨਹੀਂ ਵੀ ਉਦੋਂ ਸੀ ਅੱਜ ਅਸੀਂ ਉਹਦੇ ਨਾਲ ਜੁੜੇ ਹੋਏ ਅੱਜ ਨਾਲ ਨੂੰ ਦੇਣਾ ਨਾ ਮੰਨਿਆ ਹੋਵੇ ਸੱਜ ਜਿਹੜਾ ਸਭ ਨੂੰ ਦੇਣ ਵਾਲਾ ਉਹ ਨਹੀਂ ਮੰਨਿਆ ਸੱਜ ਜੀ ਬਣਾਰਾ ਨਹੀਂ ਮੰਨਿਆ ਹੋਇਆ ਜਿਹੜਾ ਸੱਜ ਜੀਵਨ ਹਾਰ ਹੈ ਉਹ ਪੋਥੀ ਸਾਹਿਬ ਕਿਵੇਂ ਹੋ ਸਕਦਾ ਤੇ ਜੀਵਨ ਵਾਲੀ ਪੋਥੀ ਇਹ ਤਾਂ ਲਾਈਫ ਹੈ ਇਹ ਅੱਖਰ ਖਰ ਜਾਣਗੇ ਕਾਗਜ਼ ਵੀ ਗਲ ਜਾਣੇ ਨੇ ਪੁਰਾਣੇ ਹੋ ਜਾਣੇ ਨੇ ਉਹ ਅਖਰਨ ਵਿੱਚ ਨਾ ਹੈ ਉਹ ਅਖਰ ਦੀ ਗੱਲ ਹੈ ਹੈ ਜਿਹੜਾ ਉਹ ਇਹਨਾਂ ਕਾਗਜ਼ਾਂ 'ਚ ਨਹੀਂ ਹੈ ਇਹਨਾਂ ਅੱਖਰਾਂ 'ਚ ਨਹੀਂ ਹੈ ਅੱਖਰਾਂ ਦੇ ਬਾਹਰ ਹੈ ਇਹ ਲਿਖ ਕੇ ਲਿਖੇ ਦੇ ਬਾਵਜੂਦ ਹੁਣ ਕਹੀ ਜਾਂਦੇ ਨੇ ਕਿ ਮੈਂ ਤੁਸੀਂ ਸਾਬਤ ਕਰ ਦੋਗੇ ਗੱਲ ਕਿੰਨਾ ਜਰ ਗੁਰੂ ਦੇ ਵਿਰੁੱਧ ਜਿੱਦਣ ਅਗਲੇ ਨੇ ਮੂਰੇ ਹੁਣ ਸਾਬਤ ਕਰਤਾ ਫਿਰ ਕੀ ਬੋਲੋਗੇ ਉਹ ਵਿੱਚ ਲਿਖਿਆ ਹੋਇਆ ਦੁਨੀਆ ਨੂੰ ਤੁਸੀਂ ਬੇਵਕੂਫੇ ਸਮਝਦੇ ਹੋ ਇਹਦਾ ਬਾਹਮਣ ਆਏ ਸੋਚਣ ਵੀ ਲੋਕ ਜਿਹੜਾ ਪੜਦੇ ਨੇ ਅਸੀਂ ਉਹ ਪੜਦੇ ਹਾਂ ਅਸੀਂ ਉਹ ਪੜਨਾ ਉਹਨਾਂ ਨੇ ਤਾਂ ਪੜਨ ਤੇ ਪਾਬੰਦੀ ਲਾਤੀ ਸੀ ਲੋਕ ਪੜਾਏ ਨਹੀਂ ਸੀ ਤਾਂ ਇਹ ਨਜ਼ਰ ਕੱਟ ਗਏ ਹੁਣ ਕੋਈ ਪੜਦਾ ਤਾਂ ਉਹਨਾਂ ਨੂੰ ਸਮਝਦਾ ਪੜਨਾ ਨਹੀਂ ਦਿੱਤੇ ਉਹਨਾਂ ਨੇ ਲੋਕ ਹੁਣ ਪੜ ਗਏ ਸਾਰੀ ਬੋਲ ਖੁੱਲ ਗਈ ਹੁਣ ਤਾਂ ਦੁਨੀਆ ਪੜੀ ਲਿਖੀ ਥੋੜੀ ਬੋਲ ਤਾਂ ਹੁਣੇ ਖੁੱਲ ਜਾਣੀ ਹੈ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਹੀ ਰਾਤ ਨੂੰ ਤੁਸੀਂ ਸਕੀਮ ਬਣਾਈ ਸੀ ਦਿਨ ਜਾਣ ਦੇ ਪਹਿਲਾਂ ਪਹਿਲਾਂ ਭੁੱਲ ਗਈ ਇਹ ਤਾਂ ਹਨੇਰੇ ਦੀ ਸਕੀਮ ਸੀ ਬਣਾਈ ਹੋਈ ਤੁਹਾਡੀ ਅਧਾਰਾ ਸਾਰਾ ਨਾ ਕੇ ਸੰਤਾਂ ਦਿਨ ਜਾਣ ਦੇ ਭੁੱਲ ਜਾਣੀ ਹੈ ਚਾਨਣ ਹੋ ਜਾਣਾ ਖੁੱਲ ਜਾਣੀ ਹੈ ਚਾਨਣ ਹੁੰਦੀ ਸਾਰੇ ਖੁੱਲ ਜਾਣੇ ਉਹਨਾਂ ਜਿਹੜੇ ਨੇਰੇ ਨੇਰੇ ਜਿੰਨਾ ਜੇ ਲੋਕ ਸੁੱਤੇ ਪਏ ਨੇ ਨਾ ਤੁਸੀਂ ਜਗਰਾਤਾ ਕਰਦੇ ਤੇ ਰਹਿਣ ਸਵਾਈ ਜਗਰਾਤਾ ਹੀ ਕਰਦੇ ਉਹ ਆਹੋ ਰਹਿਣ ਸਵਾਈ ਹੋਰ ਕੀ ਸੀ ਉਹਨਾਂ ਜਿਹੜੇ ਸੀ ਵੀ ਲੋਕ ਉੱਤੇ ਪਏ ਮਾਰੀ ਅਸੀਂ ਉਹ ਪੜਦੇ ਉਹਨਾਂ ਜਿਹੜੇ ਸੀ ਗੱਲਾਂ ਚੱਲਦੀਆਂ ਤੁਹਾਡੀਆਂ ਜਾਂ ਲੋਕਾਂ ਨੇ ਉੱਠਣਾ ਸਵੇਰੇ ਦਿਨ ਚੜਨਾ ਤੁਹਾਨੂੰ ਲੋਕਾਂ ਨੂੰ ਸੌਣ ਦੇਣਾ ਕਿਤੇ ਲੜੇ ਉਹਨੂੰ ਰਾਤ ਨੂੰ ਆਉਂਦੇ ਨੇ ਨੇੜੇ ਜੋੜਦੇ ਫਿਰਦੇ ਰਹਿਣਾ ਉਹਨੂੰ ਦਿਨ ਚੜਦੇ ਉਹ ਵੀ ਖੁੱਡਾ ਜਵੜ ਜਾਂਦਾ ਹੈ ਜਦ ਦਿਨ ਚੜਦਾ ਉੱਲੂ ਨੂੰ ਗਿਆਨ ਨਹੀਂ ਚੰਗਾ ਲੱਗਦਾ ਹੁੰਦਾ ਜਿਹੜਾ ਆਦਮੀ ਉੱਲੂ ਉਹਨੂੰ ਗਿਆਨ ਨਹੀਂ ਚੰਗਾ ਲੱਗਦਾ ਜਿਹੜਾ ਦੂਆ ਉੱਲੂ ਨੂੰ ਸੂਰਜ ਦਾ ਜਾਣਾ ਨਹੀਂ ਚੰਗਾ ਲੱਗਦਾ ਇਹ ਵੀ ਸੂਰਜ ਦਾ ਹੀ ਜਾਣਾ ਆਪਾਂ ਆਦਮੀ ਨੂੰ ਉੱਲੂ ਕਹਿੰਦੇ ਕਹਿੰਦੇ ਜਿਹਨੂੰ ਅਕਲ ਚੰਗੀ ਨਾਲ ਲੱਗੇ ਅਕਲ ਦੀ ਗੱਲ ਉਹ ਉੱਲੂ ਹੁੰਦਾ ਉਹਨੂੰ ਸਿਆਣੇ ਉਹਨੂੰ ਕਹਿੰਦੇ ਨੇ ਜਿਹਨੂੰ ਅਕਲ ਦੀ ਗੱਲ ਸਿਆਣੀ ਗੱਲ ਗਿਆਨ ਚੰਗਾ ਨਾ ਲੱਗੇ ਉਹਨੂੰ ਨੂੰ ਕਹਿੰਦੇ ਆਪਾਂ ਸੂਰਜ ਦੀ ਲਾਈਟ ਉਹਨੂੰ ਨੂੰ ਚੰਗੀ ਲੱਗਦੀ ਖੱਡ ਜਾ ਲੈ ਆਪਣੇ ਹਨੇਰੇ ਹਨੇਰਾ ਹੀ ਚੰਗਾ ਲੱਗਦਾ ਇਹਨੇ ਕਿਉਂਕਿ ਬੁੱਧੀ ਹੀਨ ਬੁੱਧੀਹੀਨ ਬੁੱਧੀਹੀਨਾਂ ਦੀ ਇੱਜ਼ਤ ਹਨੇਰੇ ਜੋ ਲੱਗਦੀ ਹੈ ਦਿਨ ਚੜਦੇ ਨਹੀਂ ਹੁੰਦੀ ਉਹਦੀ ਸਮਝੋ ਹੁਣ ਗੱਲ ਕੀ ਹੈ ਬੁੱਧ ਬਾਨਾਂ ਨੂੰ ਚਾਨਣ ਚੰਗਾ ਲੱਗਦਾ ਉਹਨਾਂ ਦੀ ਕਦਰ ਜੱਜ ਪੈਂਦੀ ਹੈ ਚਾਨਣ ਬੁੱਧੀਹੀਨਾਂ ਦੀ ਕਦਰ ਰਹਿੰਦੀ ਹੈ ਨੇਰੇ 'ਚ ਸਾਰੇ ਬੁੱਧੀਹੀਨ ਨੇ ਪ੍ਰਚਾਰ ਕਰਨ ਵਾਲੇ ਜਿਵੇਂ ਭਗਤਾਂ ਵੇਲੇ ਸੀ ਬੁੱਧੀਹੀਨ ਉੱਤੇ ਆਏ ਹੋਏ ਸਾਰੇ ਪੰਡਤ ਬੁੱਧੀਹੀਨ ਤੇ ਉਹ ਬੁੱਧੀਹੀਨ ਜਦ ਭਗਤਾਂ ਨੇ ਚਾਹਤਾ ਦੇਣ ਭਗਤਾਂ ਨਹੀਂ ਇੱਜ਼ਤ ਉਹਨਾਂ ਦੀ ਬੇਇੱਜ਼ਤੀ ਹੋ ਗਈ ਹੁਣ ਜਿਹੜੇ ਉਹ ਜਿਹੇ ਨੇ ਹਿੰਦੂਆਂ ਦਾ ਪ੍ਰਚਾਰ ਕਰਨ ਵਾਲੇ ਹੁਣ ਫੇਰ ਦੁਬਾਰਾ ਪੈਦਾ ਹੋਏ ਨੇ ਸੰਤ ਜਾਂ ਸਾਡੇ ਪ੍ਰਚਾਰਕ ਇਹ ਵੀ ਬੁੱਧੀਹੀਨ ਹੈ ਲਿਖਿਆ ਹੋਇਆ ਕੁਛ ਹੈ ਤੁਸੀਂ ਕੁਝ ਕਰਦੇ ਹੋ ਤਾਂ ਬੁੱਧੀਹੀਨ ਦੀ ਹੋਰ ਕੀ ਹੋ ਜਦੋਂ ਗਿਆਨ ਪ੍ਰਗਟ ਹੋਣਾ ਦਿਨ ਚੜ੍ਹਨਾ ਜਿਹੜੇ ਦਾ ਸਿਆਣੇ ਨੇ ਉਹਨਾਂ ਦਾ ਮੰਨ ਲੈਣਾ ਜਿਹੜੇ ਸਿਆਣੇ ਨੇ ਉਹਨਾਂ ਦਾ ਮੰਨ ਲੈਣਾ ਜਿਹੜੇ ਰਹਿ ਜਾਣੇ ਨੇ ਦੂਏ ਉੱਲੂ ਜਿਹਨਾਂ ਨੂੰ ਚੰਗਾ ਨਹੀਂ ਲੱਗਣਾ ਉੱਲੂ ਨੇ ਉਹਨਾਂ ਨੇ ਖੁੱਡਾ 'ਚ ਵੱਢ ਜਾਣਾ ਚੁੱਪ ਕਰਕੇ ਚੁੱਪ ਕਰਕੇ ਘੋਟਾਂ 'ਚ ਵੜ ਕੇ ਉਹ ਫਿਰ ਇਹੋ ਜਿਹਾ ਪ੍ਰਚਾਰ ਕਰਨਗੇ ਲੁੱਕੇ ਕਰਦੇ ਰਹਿੰਦੇ ਜਿਵੇਂ ਗੁਰੂ ਕਾਲ ਦੇ ਵਿੱਚ ਭਗਤ ਕਾਲ ਦੇ ਵਿੱਚ ਪੰਡਤ ਨੇ ਪ੍ਰਚਾਰ ਕੀਤਾ ਆਪਣਾ ਪਰ ਸਟੇਜ ਲਾ ਕੇ ਨਹੀਂ ਕੀਤਾ ਪਰਦੇ 'ਚ ਕੀਤਾ ਜੁੜੇ ਰਹੇ ਹੈ ਬੰਦਿਆਂ ਨਾਲ ਪੰਡਤ ਨਾਲ ਜੁੜੇ ਰਹੇ ਨੇ ਲੋਕ ਅਲਾਨੀਆਂ ਪ੍ਰਚਾਰ ਨਹੀਂ ਕੀਤਾ ਫਲਾਣੀਆਂ ਪ੍ਰਚਾਰ ਬੰਦ ਹੋ ਜਾਂਦੇ ਜੁੜੇ ਰਹਿੰਦੇ ਨੇ ਆਪ ਲੋਕਾਂ ਨਾਲ ਜੁੜੇ ਰਹਿੰਦੇ ਨੇ ਹੁਣ ਸਾਰੇ ਲੋਕ ਦਾ ਇੰਨੇ ਸਿਆਣੇ ਹੁੰਦੇ ਨਹੀਂ ਉਹਨਾਂ ਦੀ ਗੱਲ ਸਮਝ ਲੈਣ ਜਿਹੜਾ ਜਾਂ ਗਿਆ ਦਾ ਸਟੈਂਡਰ ਹੁੰਦਾ ਉਹਦੀ ਗੱਲ ਸਮਝ ਲਓ ਜੀ ਦੱਸੋ ਇਹ ਫਿਰ ਕਿਵੇਂ ਹੋ ਜੂ ਆਪਾਂ ਤਾਂ ਕਬੀਲਦਾਰ ਆ ਸ਼ਿਵ ਜੀ ਨੂੰ ਕਿਵੇਂ ਆਪਾਂ ਕਹਿ ਦਈਏ ਫਲਾਣੇ ਨੂੰ ਕਿਵੇਂ ਕਹਿ ਦਈਏ ਲੋਕ ਡਰੂ ਹੁੰਦੇ ਨੇ ਡਰਦੇ ਨੇ ਉਹਨਾਂ ਦੀ ਗੱਲ ਕਰਾਂ ਉਹ ਕਹਿੰਦੇ ਗੱਲ ਤਾਂ ਠੀਕ ਹੈ ਬਾਲ ਬੱਚੇ ਦਾ ਤਾਂ ਗੱਲ ਨਹੀਂ ਕਹਿ ਸਕਦਾ ਉਹਨਾਂ ਦਾ ਵੜਿਆ ਦੇ ਮੱਥੇ ਟੇਕਣੇ ਨੇ ਉਹਨਾਂ ਦੇ ਮੈਂ ਦੁੱਧ ਨਹੀਂ ਦੇਣਾ ਡਰਾ ਕੇ ਭੈ ਦੇ ਕੇ ਧਰਮ ਆਪਣਾ ਚਾਲੂ ਕਰਦੇ ਨੇ ਗੁਰਬਾਣੀ ਨੇ ਸਾਫ਼ ਕਰਤਾ ਭੈ ਕਾਹੂ ਕੋ ਦੇਤ ਨਹੀਂ ਨਾ ਤਾਂ ਲੋਕਾਂ ਨੂੰ ਸੀ ਡਰਾਉਣੇ ਡਰੇ ਹੋਏ ਤਾਂ ਪਹਿਲਾਂ ਹੀ ਨੇ ਭੈ ਸਾਗਰ ਦੇ ਵਿੱਚ ਤਾਂ ਵਿਚਾਰੇ ਪਹਿਲਾਂ ਹੀ ਨੇ ਸੰਸਾਰ ਦਾ ਨਾ ਭੈ ਸਾਗਰ ਇਹਨਾਂ ਨੂੰ ਡਰਾਉਣ ਦੀ ਤਾਂ ਲੋੜ ਹੈ ਨਹੀਂ ਡਰੇ ਤਾਂ ਪਹਿਲਾਂ ਹੀ ਡਰੇ ਹੋਏ ਹਰ ਵੇਲੇ ਡਰ ਹੈ ਇਹਨਾਂ ਨੂੰ ਭੈ ਕਾਹੂ ਕੋ ਦੇਤ ਨੈ ਨੈ ਭੈਵਾਨ ਦਾ ਨਾ ਕਿਸੇ ਦੀ ਭੈ ਬੰਦੇ ਆਨ ਆਨ ਲਫ਼ਜ਼ ਪਰਮੇਸ਼ਰ ਤੋਂ ਬਿਨਾ ਹੋਰ ਕਿਸੇ ਦੀ ਭੈ ਨਹੀਂ ਹੁੰਦੀ ਆਨ ਦਾ ਮਤਲਬ ਇਹ ਹੈ ਪਰਮੇਸ਼ਰ ਦੇ ਹੁਕਮ ਦੀ ਭੈ ਹੈ ਭਾਣੇ ਦੇ ਵਿੱਚ ਰਹਿੰਦੇ ਆ ਭਾਣੇ ਦੀ ਭੈ ਮੰਨਦੇ ਆ ਜਿਹੜਾ ਦੱਦਾ ਦਾਤਾ ਇੱਕ ਹੈ ਉਹਦੀ ਭੈ ਮੰਨਦੇ ਆ ਜਿਹੜਾ ਸਭ ਕੋ ਦੇਵਨ ਹਰ ਹੈ ਉਹਦੀ ਭੈ ਮੰਨਦੇ ਆ ਜਿਹੜਾ ਰਿਜਕ ਦੇਣ ਵਾਲਾ ਉਹਦੀ ਰਜ਼ਾ ਦੀ ਵਿੱਚ ਰਹਿੰਦੇ ਆ ਰਜ਼ਾ ਤੋਂ ਬਾਹਰ ਜਾਣ ਦੀ ਭੈ ਮੰਨਦੇ ਆ ਉਹ ਤੋਂ ਅਲਾਵਾ ਕਿਸੇ ਦੀ ਭੈ ਨਹੀਂ ਜੇ ਕੋਈ ਉਹ ਅਸ਼ਰੀ ਖੜਾ ਕਰੇ ਸਾਨੂੰ ਕੋਈ ਭੈ ਨਹੀਂ ਅਸੀਂ ਉਹਦੀ ਖਵਾਫਤ ਕਰ ਸਕਦੇ ਹਾਂ ਅਮਰੀਕਾ ਨੂੰ ਕਿਹੜੇ ਛੋਟੇ ਮੋਟੇ ਮੁਲਕ ਦਾ ਕੋਈ ਡਰ ਨਹੀਂ ਸ਼ਕਤੀਸ਼ਾਲੀ ਹੈ ਉਹਦੇ ਬੰਦੇ ਨੂੰ ਡਰ ਨਹੀਂ ਬੋਲਦੇ ਜਿਹੜਾ ਸਭ ਤੋਂ ਵੱਡੇ ਤਕੜੇ ਆਦਮੀ ਨਾਲ ਖੜਾ ਹੋਵੇ ਉਹ ਛੋਟਿਆਂ ਦਾ ਕੀ ਡਰ ਸਭ ਤੋਂ ਸ਼ਕਤੀਸ਼ਾਲੀ ਬੰਦੇ ਨਾਲ ਜਿਹੜਾ ਖੜਾ ਹੋਵੇ ਉਹਦੀ ਸ਼ਰਨ ਵਿੱਚ ਹੋਵੇ ਸਿੰਘ ਸ਼ਰਨ ਕੱਟ ਜਾਈਏ ਜੇ ਜੰਬੋ ਗਰਾਸ ਤੇ ਗੱਦੜ ਦਾ ਕੀ ਨਾਰਾ ਹੈ ਜੇ ਸ਼ੇਰ ਦੇ ਸ਼ੇਰ ਦੀ ਸ਼ਰਨ ਖੜੇ ਸ਼ੇਰ ਦੀ ਸ਼ਰਨ ਖੜੇ ਨੂੰ ਗੱਦੜਾਂ ਦਾ ਕੋਈ ਡਰ ਨਹੀਂ ਗਿੱਦੜ ਤਾਂ ਆਪ ਡਰਦਾ ਹੁੰਦਾ ਗੱਦੜ ਦਾ ਡਰਪੋਕ ਜਿਹੜਾ ਆਪ ਡਰਪੋਕ ਹੋਵੇ ਉਹਦਾ ਨੂੰ ਗੱਦੜ ਹੁੰਦਾ ਦੋਸ਼ ਨਹੀਂ ਕਾਹੂ ਕੋ ਮੀਤਾ ਮਾਇਆ ਮੋਹ ਬੰਦ ਪ੍ਰਭ ਕੀਤਾ ਭਾਈ ਇਹ ਹੁਣ ਮਨ ਨੂੰ ਕਿਹਾ ਜੀਵਾਤਮਾ ਨੂੰ ਕਿਹਾ ਜਿਹੜਾ ਸਰੀਰ ਨਾਲ ਜੁੜਿਆ ਕਹਿੰਦਾ ਭਾਈ ਦੋਸਤ ਤੇਰਾ ਵੀ ਕੋਈ ਨਹੀਂ ਮਿੱਟਾ ਕੋਈ ਦੋਸਤ ਪਹਿਲਾਂ ਤੈਨੂੰ ਪ੍ਰੇਰ ਕੇ ਪ੍ਰਭ ਨੇ ਜੋੜਿਆ ਵੀ ਭਾਈ ਆਏ ਜੁੜ ਜਾ ਸਰੀਰ ਨੂੰ ਸਰੀਰ ਧਾਰਨ ਕਰ ਲੈ ਫਿਰ ਆਪਾਂ ਨਿਆ ਕਰਨਾ ਇਹਦਾ ਹੋ ਵੀ ਉਹਨੇ ਦੇ ਦਿੱਤਾ ਤੈਨੂੰ ਫਿਰ ਤੈਨੂੰ ਉਹ ਹੋ ਗਿਆ ਦਿੱਤਾ ਦਾ ਪ੍ਰਭ ਨਹੀਂ ਹੈ ਉਹ ਉਸ ਨਹੀਂ ਕਹੋ ਕੋ ਮਿਤਾ ਕਿਹੜਾ ਦੋਸ਼ ਨਹੀਂ ਹੈਗਾ ਬੰਦ ਪ੍ਰਭ ਕੀਤਾ ਪ੍ਰਭ ਨੂੰ ਇਹ ਦੋਸ਼ ਹੈ ਲੋ ਬਿਟਰ ਨੇ ਕੀਤਾ ਦੋਸ਼ ਤੇਰਾ ਵੀ ਕੀ ਦੋਸ਼ ਹੈ ਤੂੰ ਤਾਂ ਨਹੀਂ ਪਹਿਲਾਂ ਹੀ ਸੀ ਅਗਿਆਨੀ ਸੀ ਤਾਂ ਹੀ ਤਾਂ ਤੈਨੂੰ ਗਿਆਨ ਲੈਣ ਵਾਸਤੇ ਭੇਜਿਆ ਤੂੰ ਬਿਮਾਰ ਪਹਿਲਾਂ ਹੀ ਸੀ ਸ਼ਕਤੀ ਤੇਰੇ ਸ਼ਕਤੀ ਬਿਮਾਰ ਦੀ ਘਟੇ ਘੜ ਜਾਂਦੀ ਹੁੰਦੀ ਹੈ ਤੇਰੇ ਪੂਰਾ ਖੂਨ ਕਰਨ ਵਾਸਤੇ ਭੇਜਿਆ ਸੀ ਇੱਥੇ ਤੂੰ ਜਿਹੜਾ ਪਹਿਲਾ ਖੂਨ ਉਹਦੀ ਵਿਰਾਦ ਬਣਾ ਲਈ ਜਿਹੜੀ ਰਾਤ ਪੈਦਾ ਹੁੰਦੀ ਹੈ ਖੂਨ ਦੀ ਪੈਦਾ ਹੁੰਦੀ ਜੇ ਰਾਤ ਪੈਦਾ ਹੁੰਦੀ ਹੈ ਨਾ ਸਰੀਰ ਦੇ ਵਿੱਚ ਖੂਨ ਦੀ ਪੈਦਾ ਹੁੰਦੀ ਹੈ ਖੂਨ ਵਿਗੜ ਜਾਂਦਾ ਹੁੰਦਾ ਜਿਹੜਾ ਪ੍ਰਾਇਆ ਖਾਣਾ ਰਾਲ ਬਣ ਜਾਂਦੀ ਹੈ ਪਹਿਲਾਂ ਗਿਆਨ ਦੀ ਹੱਕ ਪਰਾਇਆ ਨਾਨਕਾ ਉਸ ਉਸ ਲੋਭ ਪਰਾਇਆ ਅਗਦੇ ਦੇ ਨਾਲ ਉਹ ਲੋਭ ਦਾ ਮਤਲਬ ਕੀ ਉਹ ਉਹਦਾ ਮਤਲਬ ਮੈਨੂੰ ਫਾਲਤੂ ਮੈਨੂੰ ਫਾਲਤੂ ਪਰਾਇਆ ਕੱਟ ਕੇ ਦੇ ਜਿੰਨੀਆਂ ਅਰਦਾਸਾਂ ਨੇ ਸਭ ਲੋਭ ਦੇ ਤਹਿਤ ਨੇ ਸਭ ਪਰਾਇਆ ਹੱਥ ਦੀ ਗੱਲ ਹੈ ਜੇ ਪ੍ਰੇਸ਼ਰ ਤੋਂ ਅਸੀਂ ਫਾਲਤੂ ਮੰਗਦੇ ਹਾਂ ਕਿਹਦਾ ਕੱਟ ਕੇ ਦੇਵੇ ਉਹਦੇ ਕੋਲ ਤਾਂ ਰਾਸ਼ਨ ਹੈ ਸਾਰਿਆਂ ਦਾ ਆਇਆ ਹੋਇਆ ਕਿਸੇ ਤਾਂ ਕੱਟ ਕੇ ਹੀ ਰਹੂਗਾ ਸਭ ਮੰਗਣਾ ਹੀ ਅਪਰਾਧ ਹੈ ਸੋਚਣਾ ਹੀ ਅਪਰਾਧ ਹੈ ਇਹਦਾ ਮਤਲਬ ਹੈ ਜਿਹੜਾ ਗਿਆਨ ਹੈ ਨਾ ਪਹਿਲਾ ਗਿਆਨ ਗੁਣ ਵੀ ਗੜ ਗਏ ਹਰ ਵਿਸਵ ਤੇਰੇ ਗੁਣ ਉਹ ਜਿਹੜਾ ਗੁਣ ਦਾ ਗੜਨਾ ਉਹ ਜਿਹੜਾ ਸਰੀਰ ਰਾਹ ਬਣ ਗਈ ਉਹਦੀ ਗੱਲ ਆਪਣਾ ਜਿੰਨਾ ਸਰੀਰ ਗੜਦਾ ਰਾਹ ਬਣ ਜਾਂਦੀ ਹੈ ਲੋਭ ਦੀ ਮਾਇਆ ਰਾਗ ਦਾ ਬਣਾਲਾ ਬਣ ਕੇ ਨਿਕਲਦੀ ਹੈ ਸਿਆਣੇ ਕਹਿੰਦੇ ਕਿਸੇ ਦਾ ਖਾਦਾ ਹੋਇਆ ਆਪਣੇ ਨੂੰ ਵੀ ਲੈ ਜਾਂਦਾ ਨਾਲ ਰਾਜਾ ਬਣਦੀ ਅਸਲੀ ਹੋਣ ਅੰਦਰਲਾ ਵੀ ਚਲਾ ਜਾਂਦਾ ਅਸਲ ਜੋ ਵੀ ਘਾਟਾ ਪੈ ਜਾਂਦਾ ਆਪਣਾ ਵੀ ਨਾਲ ਲੈ ਜਾਂਦਾ ਮੂੜ ਜੋ ਵੀ ਚਲਾ ਜਾਂਦਾ ਲਾਹੇ ਕਾਰਨ ਆਇਆ ਪ੍ਰਾਣੀ ਚੱਲਿਆ ਮੂਲੋਂ ਘਾਟਾ ਪਾਏ ਮੂਲ ਚੋਂ ਵੀ ਘਾਟਾ ਪਾਲਿਆ ਤਾਂ ਉੱਥੇ ਗਿਆ ਲਾਇ ਕਾਰਨ ਆਇਆ ਜੱਗ ਹੋਏ ਗੁਰੂ ਮਜੂਰ ਗਿਆ ਠਗਾਏ ਠੱਗ ਉਹ ਵੀ ਕੋਈ ਗੱਲ ਨਹੀਂ ਜਦੋਂ ਮੂਲ ਚੋਂ ਵੀ ਘਾਟਾ ਪਾਲਿਆ ਤਾਂ ਇਹ ਲੋਭ ਨੇ ਮੂਲ ਚੋਂ ਵੀ ਘਾਟਾ ਪਾ ਲੋਭੀ ਬੜੇ ਸਿਆਣੇ ਬਣਦੇ ਇਹ ਗੋਲਕ ਦੀ ਮਾਇਆ ਲੋਭ ਖਤਮ ਕਰ ਦੋਗੇ ਤੁਹਾਡਾ ਸਭ ਕੁਝ ਗੁਰੂ ਸਾਹਿਬ ਵੀ ਡਰਦੇ ਤੇ ਤੇ ਮਾਇਆ ਤੇ ਸਭ ਕੀਏ ਤੇ ਇਹ ਥੋੜਿਆ ਜੋ ਰਹੂਗਾ ਤੁਸਾਂ ਸਿਰ ਸਤਾਤੀ ਸੀ ਮਾਇਆ ਸਾਰੀ ਨਾਲੇ ਪਰ ਪੜੀ ਜਾਂਦੇ ਹੋ ਸੁਣੀ ਜਾਂਦੇ ਹੋ ਥੋੜੀ ਜੱਫੀਆਂ ਪਾਉਣ ਲੱਗੇ ਇਹ ਪ੍ਰਚਾਰੇ ਬੰਦ ਕਰਤਾ ਅਗੇ ਰਾਤ ਦਾ ਬਰਾੜਾ ਕਹਿੰਦਾ ਹੁੰਦੇ ਤੇ 50 ਸਾਲ ਪਹਿਲਾਂ ਪਹਿਲਾਂ ਹੁਣ ਪ੍ਰਚਾਰੇ ਬੰਦ ਕਰਤਾ ਚਾੜੀ ਸਾਹਿਬ ਸਰ ਜੀ ਮਾਇਆ ਸਤਾਤੀ ਰਾਤ ਦਾ ਬਰਾੜਾ ਫਲਾਣਾ ਕਹਿਣ ਦੇ ਬੰਦ ਕਰਤਾ ਆਪ ਜੋ ਖਾਂਦੇ ਨੇ ਅਕੇਲਾ ਪ੍ਰਚਾਰ ਹੁੰਦਾ ਸੀ ਲੋਕਾਂ ਦੇ ਪੈਸੇ ਸੀ ਇਹਦੀ ਹੁਣ ਪ੍ਰਚਾਰ ਬੰਦ ਹੋ ਗਿਆ ਪ੍ਰਚਾਰ ਜੋ ਖਾਣ ਲੱਗ ਗਏ ਪ੍ਰਚਾਰ ਕਰਨ ਗਏ ਪ੍ਰਚਾਰ ਕੇ ਖਾਣ ਲੱਗ ਗਏ ਪ੍ਰਚਾਰ ਇਹ ਬੰਦ ਕਰਤਾ ਪੈ ਤਾਂ ਲੋਕਾਂ ਦੇ ਪਈ ਹੋਈ ਸੀ ਉਹ ਸਰਦੇ ਵਾਲੀ ਗੱਲ ਲੋਕਾਂ ਨੂੰ ਕਹਿੰਦੇ ਸੀ ਜਿਹਨੂੰ ਸਿੱਖੀ ਮਿਲਣੀ ਹੈ ਉਹਨੂੰ ਤਨਖਾਹ ਨਹੀਂ ਸੀ ਮਿਲੀ ਕਦੇ ਜਿਹਨੇ ਤਨਖਾਹ ਲੈਣੀ ਹੈ ਉਹਨੂੰ ਸਿੱਖੀ ਨਹੀਂ ਜਿਹਨੇ ਸਿੱਖੀ ਲੈਣੀ ਹੈ ਉਹਨੂੰ ਤਨਖਾਹ ਨਹੀਂ ਦਸੋਂ ਪਾਸ਼ਾ ਤੇ ਜਿਹੜੇ ਤਨਖਾਹ ਲੈਂਦੇ ਨੇ ਗੁਰੂ ਘਰ ਦੇ ਸਿੱਖੀ ਕਿਤੇ ਉਹਨਾਂ ਕੋਲ ਕਾਨੂੰਨ ਤਾਂ ਉਹੀ ਲਾਗੂ ਹੈ ਕਾਨੂੰਨ ਗੁਰੂ ਘਰ ਦਾ ਉਹੀ ਲਾਗੂ ਰਹੂ ਇਹਨਾਂ ਨੇ ਬਣਾਏ ਕਾਨੂੰਨ ਆਪਣੇ ਕੋਲ ਰੱਖਣ ਗੁਰੂ ਘਰ ਦੇ ਗੁਰੂ ਗੁਰੂ ਦਾ ਬਣਾਇਆ ਹੈ ਲੱਗੂ ਜੋ ਪਿੱਛੇ ਚੱਲਦਾ ਜੇ ਰਣੀ ਹੈ ਇਹ ਜੀਆਂ ਗੱਲਾਂ ਲੋ ਇਹਨਾਂ ਗੱਲਾਂ ਦਾ ਇਹ ਰਾਹ ਸਾਡੇ ਕੰਮ ਦਾ ਬਾਕੀ ਨਹੀਂ ਕੰਮ ਦਾ ਇਹ ਗੱਲ ਕਿਉਂ ਭਲਾਤੀ ਵੀ ਜਿਹਨੂੰ ਤਨਖਾਹ ਮਿਲੂ ਲਊਗਾ ਜਿਹੜਾ ਉਹਨੂੰ ਸਿੱਖੀ ਨਹੀਂ ਨਿਆਂਗ ਸਿੰਘ ਕੋਈ ਤਨਖਾਹ ਨਹੀਂ ਲੈਂਦਾ ਰਣਜੀਤ ਸਿੰਘ ਦੇ ਕੋਈ ਤਨਖਾਹ ਨਹੀਂ ਲਈ ਗੁੱਡੇ ਦਾ ਨਾ ਉਹਨਾਂ ਦਾ ਕਿਤੇ ਨੌ ਸੀ ਰਜਿਸਟਰ ਵਿੱਚ ਨਾ ਉਹਨਾਂ ਦੀ ਕੋਈ ਹਾਜ਼ਰੀ ਲਾਉਂਦਾ ਸੀ ਨਾ ਉਹਨਾਂ ਦੀ ਕੋਈ ਤਨਖਾਹ ਹੁਣ ਵੀ ਤਨਖਾਹ ਦਲਾਂ ਵਿੱਚ ਕਿਸੇ ਦੀ ਘਰਦਿਆਂ ਨੇ ਤਨਖਾਹ ਦਾ ਘਰ ਘਰਦਿਆਂ ਦੀ ਤਨਖਾਹ ਹੁੰਦੀ ਹੈ ਤਨਖਾਹ ਦਾ ਨੌਕਰ ਦੀ ਹੁੰਦੀ ਹੈ ਜਿਹਦਾ ਵੱਖਰਾ ਘਰ ਹੋਵੇ ਇਹ ਪਰਿਵਾਰ ਦੇ ਬੰਦੇ ਨਹੀਂ ਹੈ ਜਿਹੜੇ ਤਨਖਾਹਦਾਰੀ ਨੇ ਪਰਿਵਾਰ ਹੈ ਗੁਰੂ ਦਾ ਤਾਂ ਉਹ ਪਰਿਵਾਰ ਤੋਂ ਬਾਹਰ ਨੇ ਤਨਖਾਹ ਦਾ ਦੇ ਜਿਹੜਾ ਲੇਖਾ ਹੈ ਲੇਖਾ ਛਾੜ ਅਲੇਖਾ ਛੁੱਟਾ ਲੇਖਾ ਕਿਵੇਂ ਵਾਰਤਾ ਗੁਰਦੁਆਰੇ ਚ ਇਹਨਾਂ ਨੇ ਮਨੁੱਖ ਨੇ ਸਾਰੇ ਜਿੱਤੇ ਲੇਖਾ ਆ ਗਿਆ ਗੁਰੂ ਨਾਲ ਗੁਰੂ ਤੂੰ ਹੋਰ ਮੈਂ ਹੋਰ ਲੇਖਾ ਕਹਦਾ ਜਿੱਥੇ ਲੇਖਾ ਤੇ ਰਿਸ਼ਤਾ ਪਿਓ ਪੁੱਤ ਦਾ ਖਤਮ ਪਿਓ ਪੁੱਤ ਦਾ ਕੋਈ ਹਿਸਾਬ ਹੁੰਦਾ ਕੋਈ ਲੇਖਾ ਹੁੰਦਾ ਜੇ ਲੇਖਾ ਫਿਰ ਪਿਓ ਪੁੱਤ ਦਾ ਰਿਸ਼ਤਾ ਖਤਮ ਫਿਰ ਦਾ ਰਿਸ਼ਤਾ ਇਹ ਸਿੱਖੀ ਹੈ ਇਹ ਸੀ ਸਿੱਖੀ ਆ ਸਿੱਖੀ ਨਹੀਂ ਹੈ ਇਹ ਸਾਰਾ ਹੀ ਮਨੁੱਖਾਂ ਦਾ ਮਨੁੱਖ ਸੀਗੇ ਮਨੁੱਖਾਂ ਦਾ ਸਿਸਟਮ ਲਾਗੂ ਹੈ ਗੋਲਕ ਦਾ ਮਤਲਬ ਹੈ ਸਾਰਿਆਂ ਨੂੰ ਬੇਈਮਾਨ ਸਮਝਦੇ ਸੀ ਬੇਈਮਾਨ ਬੇਈਮਾਨ ਨੇ ਭਰਤੀ ਹੋ ਗਈ ਤੇਰੇ ਗੁਰਦੁਆਰੇ ਇਹ ਤਾਂ ਇਮਾਨਦਾਰੀ ਦੀ ਮੈਸੇਜ ਜਾਣਾ ਦੁਨੀਆ ਵਿੱਚ ਇਮਾਨਦਾਰੀ ਦਾ ਮੈਸੇਜ ਜਾਊ ਕਿਵੇਂ ਜਿੱਥੇ ਬੇਈਮਾਨ ਸਾਰੇ ਤੁਸੀਂ ਪਹਿਲਾਂ ਹੀ ਮੰਨੀ ਬੈਠੇ ਹੋ ਇਹ ਬੇਈਮਾਨ ਨੇ ਰਜਿਸਟਰ ਰੋਲ ਉਲਾਇਆ ਹੈ ਬਿਲ ਆਉਣਾ ਹੁਣ ਕਿਹੜਾ ਜਾਲੀ ਬਿਲ ਨਹੀਂ ਜਾਂਦੇ ਰਜਿਸਟਰ ਨਾਲ ਕਿਹੜਾ ਫਿਰ ਉਹ ਰੁਕੀ ਗੱਲ ਉਹ ਗੱਲ ਤਾਂ ਜ਼ਿਆਦਾ ਹੈ ਸਮਾਂ ਰੁਕੀ ਨਹੀਂ ਹੈ ਕਰਪਸ਼ਨ ਤਾਂ ਰੁਕੀ ਹੋਣੀ ਮੈਂ ਸੋਚਦੀ ਹਾਂ ਜੇ ਰੁਕਦੀ ਉਹਦੇ ਵਿੱਚ ਛੱਡ ਦੇ ਇਹਨੂੰ ਫਿਰ ਉਹਨਾਂ ਦੇ ਇਮਾਨ ਤੇ ਛੱਡ ਦੇ ਖਾ ਲੋ ਜਿਹਨੇ ਖਾਣਾ ਭਾਈ ਇਸ ਕਰਕੇ ਛੱਡਿਆ ਸੀ ਖਾਲਸੇ ਨੇ ਵੀ ਖਾ ਲੋ ਜਿਹੜਾ ਖਾਣਾ ਜਿਹੜਾ ਜਿਹੜਾ ਜ਼ਿਆਦਾ ਖਾ ਲੂ ਛੇਤੀ ਮਰ ਜੂ ਜ਼ਿਆਦਾ ਖਾਓ ਛੇਤੀ ਮਰ ਜੂ ਕੌਣ ਮਰੇ ਬਰਾਏ ਹੋਏ ਨੇ ਕੁਛ ਨਹੀਂ ਬੱਲੇ ਕਿਸੇ ਦੇ ਹੈ ਸਭ ਮਰੇ ਬੋਲਣ ਨੂੰ ਕੋਈ ਬੋਲੇ ਨਹੀਂ ਸਕਦੇ ਕੀ ਦੇ ਸਭ ਲੋਕ ਕਹੀ ਮੂੰਹ ਤੇ ਕਹੀ ਜਾਂਦੇ ਨੇ ਚੁੱਪ ਚਾਂ ਸੀ ਜਿੰਨਾ ਚੁੱਪ ਚਾਂ ਸੀ ਸਿੱਖੀ ਦੇ ਖਿਲਾਫ ਨਹੀਂ ਸੀ ਕੋਈ ਬੋਲਿਆ ਇਸ ਕਰਕੇ ਵੱਧ ਗਏ ਇਹਨਾਂ ਨੇ ਕਿਹੜਾ ਉਹ ਬੋਲਦਾ ਅਕਾਲ ਤਖਤ ਦੀ ਭੈ ਦੇਣ ਕਿ ਕਿੰਨਾ ਭੈ ਭੈੜਾ ਤੁਸੀਂ ਤਾਂ ਆਪ ਹੀ ਨਿਕਲ ਗਏ ਗੁਰੂ ਸਿੱਖੀ ਚੋਂ ਤੁਸੀਂ ਕਿਸੇ ਨੂੰ ਕੀ ਕੱਢੋਗੇ ਤੁਹਾਡੇ ਤਾਂ ਕਿਸੇ ਨੇ ਰਲਣਾ ਨਹੀਂ ਸਮਾਂ ਜਿਹੜੇ ਬੇਦਾਵਾ ਲੈ ਕੇ ਤੇ ਉਹਨਾਂ ਜਿਹੜਾ ਕੋਈ ਰਲਿਆ ਨਹੀਂ ਜਾ ਕੇ ਉਹਨਾਂ ਚੋਂ ਹੀ ਕੁਝ ਰਲੇ ਨੇ ਇੱਧਰ ਆ ਕੇ ਜਿਹੜੇ ਬੇਦਾਵਾ ਲੈ ਕੇ ਦੇ ਸੀ ਉਹਨਾਂ ਨਾਲ ਤਾਂ ਕੋਈ ਰਲਿਆ ਨਹੀਂ ਜਾ ਕੇ ਉਹਨਾਂ ਜੋ ਕੁਝ ਇੱਧਰ ਰਲੇ ਨੇ ਆ ਕੇ ਗੁਰੂ ਵੱਲ ਤੁਹਾਡਾ ਦਾ ਬੇਦਾਵਾ ਗੁਰੂ ਨੂੰ जिन्होंने गुरु घर का सिस्टम बदलिया लेखा चलाया है रजिस्टर लाए ने बिल लाए ने गुरु घर की मर्यादा ही नहीं सी ਚਲੋ ਲੋਕਾਂ ਨਾਲ ਹਿਸਾਬ ਹੋਊ ਸਾਡਾ ਕਿਸੇ ਨਾਲ ਗੁਰੂ ਕੇ ਸਿੱਖ ਦਾ ਤਨਖਾਹ ਨਹੀਂ ਸੀ ਲੈਂਦੇ ਜਿਹੜੇ ਤਨਖਾਹ ਹਾਂ ਮੁਲਾਜ਼ਮ ਲੈਂਦੇ ਸੀ ਜਿਹੜੇ ਮੁਲਾਜ਼ਮ ਹੋ ਤੁਸੀਂ ਉਹ ਫਿਰ ਸਿੱਖ ਨਹੀਂ ਕਹਾਂਦੇ ਜਿੰਨੇ ਮੁਲਾਜ਼ਮ ਹੋ ਨਹੀਂ ਸਕਦੇ ਜਿਹੜੇ ਮੁਲਾਜ਼ਮ ਨਹੀਂ ਉਹ ਕਹਾ ਦਿੰਦੇ ਤਨਖਾਹ ਨਹੀਂ ਲੈਂਦੇ ਚਾਹੇ ਉਹਨਾਂ ਦਾ ਖਰਚਾ ਜ਼ਿਆਦਾ ਹੈ ਉਹਦੀ ਤਨਖਾਹ ਨੂੰ ਰੋਏ ਨਹੀਂ ਰੌਲਾ ਇਹ ਨਹੀਂ ਰੌਲਾ ਉਹਨਾਂ ਦਾ ਕਾਨੂੰਨ ਤਨਖਾਹ ਸੌ ਗੁਰ ਕੋ ਹੁਕਮ ਨੇ ਪਾਈਏ ਉਹਨਾਂ ਦੀ ਜੇਬ ਵੱਖਰੀ ਨਹੀਂ ਕਰਦੇ ਹੀ ਨਹੀਂ ਹੁੰਦੇ ਫਿਰ ਖਰਚ ਜਾਂਦੇ ਉਹ ਇੰਨੀ ਸਮਝ ਹੁੰਦੀ ਹੈ ਮਾਇਆ ਮੋਹ ਬੰਦ ਪ੍ਰਭ ਕੀਤਾ ਮਾਇਆ ਮੋਹ ਬੰਦ ਪ੍ਰਭ ਕੀਤਾ ਮਾਇਆ ਮੋਹ ਦਾ ਬੰਦਨ ਪਾਇਆ ਹੈ ਤਾਂ ਪ੍ਰਭ ਨਹੀਂ ਹੈ ਪਰ ਹੁਣ ਪ੍ਰਭ ਦੇ ਕਹੇ ਜਦ ਨਹੀਂ ਛੱਡਦਾ ਜੇ ਕੀਤਾ ਉਹਨੇ ਤੋੜਿਆ ਤੋੜਾਉਂਦਾ ਵੀ ਤਾਂ ਹੋਈ ਹੈ ਛੱਡਣ ਨੂੰ ਵੀ ਤਾਂ ਹੋਈ ਕਹਿੰਦਾ ਉਹ ਕੌਣ ਕਹਿ ਰਿਹਾ ਛੱਡਣ ਨੂੰ ਜਿਹਦੇ ਕਹਦੇ ਦੇ ਮਾਇਆ ਉਹਦਾ ਬੰਨਣ ਪਾਇਆ ਉਹਦੇ ਕਹਦੇ ਦੇ ਛੱਡ ਦੇ ਛਡਾਉਂਦਾ ਵੀ ਤਾਂ ਹੋਈ ਹੈ ਹੁਣ ਦਰਦ ਨਿਵਾਰੇ ਜਾ ਕੇ ਆਪੇ ਨਾਨਕ ਤੇ ਤੇ ਗੁਰਮੁਖ ਧਰਾਪੇ ਜਿਹਦੇ ਦਰਦ ਆਪ ਨਿਵਾਰ ਦਿੰਦਾ ਜਿਹਨੇ ਚਿੰਤਾਵਾਂ ਆਪ ਛਡਾ ਦਿੰਦਾ ਕੋਈ ਐਸੀ ਬਿਦਨਾ ਬਣਾ ਦਿੰਦਾ ਚਿੰਤਾਵਾਂ ਛਡਾਉਣ ਦੀ ਹੋਰ ਕੋਈ ਜਾਦੂ ਦੀ ਛੜੀ ਨਹੀਂ ਵੀ ਫੇਰਦਾ ਆਪੇ ਦਾ ਉਹਨਾਂ ਕੋਈ ਵਿਧੀ ਬਣਾਤੀ ਉਹਦੀ ਵਿਧੀ ਹੁੰਦੀ ਹੈ ਕਹਿੰਦੇ ਬਿਮਾਰੀ ਟੁੱਟਣ ਦੀ ਕੁਦਰਤੀ ਵਿਧੀ ਬਣ ਗਈ ਕਿਸੇ ਨੂੰ ਦੱਸ ਬੈਠਿਆ ਉਹ ਕਹਿੰਦਾ ਇਹ ਤਾਂ ਦਵਾਈ ਫਲਾਣੇ ਕੋ ਮਿਲਦੀ ਉੱਥੇ ਗਿਆ ਇੱਕੋ ਕੁੜੀ ਨਾਲ ਆਰਾਮ ਆ ਗਿਆ ਵਿਧੀ ਉਹ ਬਣੀ ਉਹ ਹੋਰ ਕੀ ਹੋਇਆ ਦੁਨੀਆ ਭਰ ਦੇ ਬੇਹਕੀਮਾਂ ਡਾਕਟਰਾਂ ਕੋ ਫਿਰ ਲਿਆਓ ਰਾਮ ਨਹੀਂ ਆਇਆ ਰਾਮ ਆਇਆ ਦਵਾਈ ਚੁਟਕੀ ਨਾਲ ਆ ਗਿਆ ਵਿਧੀ ਹੈ ਨਾ ਵਿਧੀ ਬਣ ਗਈ ਬਸ ਗਰਦਨ ਵਾਰੇ ਜਾ ਕੇ ਆਪੇ ਨਾਨਕ ਤੇਰੇ ਗੁਰਮੁਖੀ ਤਰਾਪੇ ਤੇਰੇ ਗੁਰਮੁਖੀ ਤਰਾਪੇ ਗੁਰਮੁਖ ਜਿਹੜਾ ਹੁੰਦਾ ਉਹੀ ਤਰਾਪਦਾ ਉਹੀ ਆਨੰਦ ਹੁੰਦਾ ਉਹ ਮਾਇਆ ਜੋ ਸੰਤੋਖੀ ਬਣਦਾ ਤਰਾਪਣਾ ਹੁੰਦਾ ਸੰਤੋਖੀ ਹੋ ਗਿਆ